ਗੁਰ ਪਾਇਆ ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਸਤਿਗੁਰ ਸੱਚ ਦਾ ਗਿਆਨ ਪਾਇਆ ਤਾਂ ਸੱਚ ਦਾ ਗਿਆਨ ਜਿਹੜਾ ਪਾਇਆ ਉਹ ਹੋਰ ਗੱਲ ਹੈ ਜਿਹੜਾ ਸਮਝਿਆ ਜਪਿਆ ਹੋਰ ਗੱਲ ਹੈ ਇੱਕ ਚੀਜ਼ ਸਾਨੂੰ ਰੈਡੀਮੇਡ ਮਿਲ ਗਈ ਇੱਕ ਚੀਜ਼ ਅਸੀਂ ਆਪ ਬਣਾਈ ਇਹ ਪਰਮੇਸ਼ਰ ਦੀ ਜਾਂ ਕਿਰਪਾ ਹੋਈ ਡਾਇਰੈਕਟ ਨਾਮ ਮਿਲ ਗਿਆ ਜਿਹੜਾ ਸਿੱਧਾ ਹੀ ਬਣਾਇਆ ਬਣਾਇਆ ਮਿਲਦਾ ਨਾ ਜਿਹਨੂੰ ਜਪਣ ਦੀ ਲੋੜ ਨਹੀਂ ਹੈ ਉਹ ਸੱਚ ਦਾ ਗਿਆਨ ਉਹ ਪਾਇਆ ਉਹ ਮਿਲਿਆ ਤੁਰ ਦਰਗਾਹੋਂ ਤੁਰਕੀ ਬਾਣੀ ਰਹੀ ਇੱਕ ਤਾਂ ਪਾਇਆ ਸਤਗੁਰ ਨਹੀਂ ਹੈ ਦੇਖੋ ਸਤਗੁਰ ਤੇ ਨਾਮ ਪਾਇਆ ਜਾਏ ਨਾਮ ਜੇ ਮਨਬੁੱਧੀ ਤੇ ਪਹੁੰਚਣਾ ਤਾਂ ਸਤਗੁਰ ਦੇ ਥਰੂ ਪਹੁੰਚਣਾ ਸਤਗੁਰ ਜਿਹੜਾ ਹੈ ਅੰਦਰਲਾ ਉਹ ਜਾਗਤਾ ਹੈ ਦੇਵ ਹੈ ਉਹ ਜਾਗਤ ਜੋਤ ਹੈ ਜਾਗਤ ਜੋਤ ਨੂੰ ਜਪਣਾ ਜਪਣਾ ਨਹੀਂ ਨੇ ਜਿਹੜੇ ਸੁਪਨਾ ਦੇਖਦੇ ਨੇ ਸੁਪਨੇ 'ਚ ਨੇ ਜਿਹੜੇ ਮਨ ਬੁੱਧੀ ਸੰਸਾਰ ਨਾਲ ਜੁੜੇ ਹੋਏ ਨੇ ਸੰਸਾਰ ਸੁਪਨਾ ਨਾ ਜੋ ਸੰਸਾਰ ਨੂੰ ਦੇਖਣਾ ਹੀ ਸੁਪਨਾ ਦੇਖਣਾ ਹੈ ਸੰਸਾਰ ਨੂੰ ਦੇਖਣਾ ਸੁਪਨਾ ਦੇਖਣਾ ਸੁਪਨੇ ਜੀ ਵੀ ਅਸੀਂ ਇੱਕ ਦੁਨੀਆ ਦੇਖਦੇ ਹੁੰਦੇ ਹਾਂ ਸੁਪਨੇ ਦਾ ਸੰਸਾਰ ਹੁੰਦਾ ਸੁਪਨੇ 'ਚ ਇਵੇਂ ਇਹ ਸੰਸਾਰ ਹੈ ਸੁਪਨੇ ਜੋ ਸੰਸਾਰ ਸੰਸਾਰ ਸੁਪਨੇ ਜੋ ਸੰਸਾਰ ਸੰਸਾਰ ਇਹ ਸੰਸਾਰ ਸਗਲ ਹੈ ਸੁਪਨਾ ਸੰਸਾਰ ਨੂੰ ਦੇਖਣਾ ਸੁਪਨਾ ਦੇਖਣਾ ਅਸਲ ਜੇ ਸੰਸਾਰ ਨੂੰ ਦੇਖਣਾ ਨਹੀਂ ਸੀ ਸੰਸਾਰ ਨੂੰ ਦੇਖਣਾ ਛੱਡ ਦਈਏ ਸੰਸਾਰ ਵੱਲ ਧਿਆਨ ਛੱਡ ਦਈਏ ਸੁਪਨਾ ਬੰਦ ਹੋ ਜਾਂਦਾ ਜਿੰਨਾ ਜਲ ਧਿਆਨ ਸੰਸਾਰ 'ਚ ਸੁਪਨਾ ਦੇਖਦੇ ਆ ਜਦੋਂ ਸੰਸਾਰ 'ਚੋਂ ਧਿਆਨ ਹਟ ਗਿਆ ਸੁਪਨਾ ਬੰਦ ਹੋ ਗਿਆ ਫਿਰ ਕੀ ਹੈ ਇਹ ਨੇਤਰੋ ਮੇਰੇਓ ਹਰ ਤੁਮ ਨੇ ਜੋ ਤਰੀ ਹਰ ਵੇਨਾ ਵਰਨਾ ਦੇਖੋ ਕੋਈ ਸੁਪਨਾ ਬੰਦ ਹੋ ਗਿਆ ਇਹ ਸੁਪਨਾ ਹੀ ਬੰਦ ਕੀਤਾ ਇੱਥੇ ਆ ਕੇ ਸੰਸਾਰ ਦੇਖਣਾ ਹੀ ਬੰਦ ਕੀਤਾ ਸੰਸਾਰ ਨੂੰ ਨਾ ਦੇਖੋ ਇੱਥੇ ਤੇ ਘਾਟੇ ਵਾਦੇ ਨਾ ਦੇਖੋ ਇੱਥੇ ਵੀ ਬੈਰ ਵਿਰੋਧ ਨਾ ਦੇਖੋ ਜਿਹੜੇ ਕਰਦੇ ਨੇ ਕਰੀ ਜਾਣ ਆਪ ਛੱਡ ਦਿਓ ਜਿਹੜਾ ਬੈਰ ਵੀ ਕਰਦਾ ਉਹਨੂੰ ਨਾ ਦੇਖੋ ਵੀ ਬੈਰ ਕਰਦਾ ਜਿਹੜਾ ਪ੍ਰੇਮ ਕਰਦਾ ਉਹਨੂੰ ਬਣਾ ਦੇਖੋ ਵੀ ਪ੍ਰੇਮ ਕਰਦਾ ਪ੍ਰੇਮ ਨਹੀਂ ਕਰਦਾ ਮੋਹ ਕਰਦਾ ਸੰਸਾਰੀ ਆਦਮੀ ਦਾ ਮੋਹ ਕਰਦੇ ਹੁੰਦੇ ਨਾ ਮੋਹ ਨੂੰ ਦੇਖੋ ਨਾ ਬੈਰ ਵਿਰੋਧ ਨੂੰ ਦੇਖੋ ਨਾ ਘਾਟੇ ਨੂੰ ਦੇਖੋ ਨਾ ਵਾਧੇ ਨੂੰ ਦੇਖੋ ਨਾ ਜੰਮਣ ਨੂੰ ਦੇਖੋ ਨਾ ਮਰਨ ਨੂੰ ਦੇਖੋ ਉਹ ਦੇਖੋ ਹੀ ਨਾ ਕੋਈ ਇੱਥੇ ਦਾ ਕਿ ਆਪਣੇ ਅੰਤਰਾਤਮਾ ਨੂੰ ਦੇਖੋ ਧਿਆਨ ਉਹਦੇ ਵੱਲ ਦਿਓ ਜੋਤ ਦੇਖੋ ਜੇ ਦੇਖਣੀ ਹੈ ਕਿਸੇ ਦੀ ਜੇ ਦੂਜੇ 'ਚ ਵੀ ਦੇਖਣੀ ਹੈ ਤਾਂ ਉਹ ਬੁੱਧੀ ਦੇਖੋ ਉਹਦੀ ਅਕਲ ਨਾਪੋ ਅਕਲ ਨੂੰ ਇੱਜ਼ਤ ਦਿਓ ਤਰਜੀਹ ਦਿਓ ਬੇਅਕਲੀ ਨੂੰ ਨਾ ਦਿਓ ਕਿਉਂਕਿ ਪੰਡਤ ਦੀ ਬੇਅਕਲੀ ਹੈ ਜਾਂ ਪੰਡਤ ਦੀ ਅਕਲ ਹੈ ਗੁਰਬਾਣੀ ਪੰਡਤ ਦੀ ਅਕਲ ਨੂੰ ਦੇਖ ਕੇ ਪੰਡਤ ਨੂੰ ਮੂਰਖ ਕਹਿੰਦੀ ਮੂਰਖ ਪੰਡਤ ਤੋਂ ਵਿੱਚ ਮੂਰਖ ਕਾਤੇ ਆਪਣਾ ਗਵਾ ਰਿਹਾ ਆਪਣਾ ਨੁਕਸਾਨ ਕਰ ਰਿਹਾ ਦੂਜੇ ਦਾ ਤਾਂ ਕੋਈ ਨੁਕਸਾਨ ਕਰੇ ਨਹੀਂ ਸਕਦਾ ਦੂਜੇ ਦਾ ਉਹਦਾ ਕਰ ਸਕਦਾ ਜਿਹੜਾ ਉਹਦੇ ਪਿੱਛੇ ਲੱਗਾ ਹੈ ਦੂਜੇ ਦਾ ਨੁਕਸਾਨ ਕਿਹਦਾ ਕਰ ਸਕਦਾ ਜਿਹੜਾ ਪੰਡਤ ਦੀ ਗੱਲ ਮੰਨਦਾ ਹੈ ਸੁਣਦਾ ਹੈ ਉਹਦੇ ਪਿੱਛੇ ਲੱਗਾ ਉਹਦਾ ਤਾਂ ਕਰ ਸਕਦਾ ਜਿਹੜਾ ਨਾ ਚਾਹੁੰਦਾ ਹੋਵੇ ਵੀ ਮੇਰਾ ਨੁਕਸਾਨ ਨਾ ਕਰੇ ਇਹ ਉਹਦਾ ਨਹੀਂ ਕਰ ਸਕਦਾ ਉਹਦਾ ਨਹੀਂ ਕਰ ਸਕਦਾ ਜਿਹੜਾ ਉਹਦੀ ਗੱਲ ਮੰਨਦਾ ਉਹਦਾ ਨੁਕਸਾਨ ਹੋ ਜਾਊਗਾ ਪੰਡਤ ਦੀ ਗੱਲ ਇਸ ਕਰਕੇ ਉਹ ਮੂਰਖ ਕਹਿੰਦੇ ਆਪਣਾ ਆਪ ਵਿਗਾੜਦਾ ਜੇ ਲੋਕਾਂ ਦਾ ਵੀ ਵਿਗਾੜਦਾ ਤਾਂ ਨੁਕਸਾਨ ਇਹਦਾ ਖਮਿਆਜ਼ਾ ਵੀ ਇਹਨੂੰ ਭੁਗਤਣਾ ਪੈਣਾ ਇਹਦੀ ਸਜ਼ਾ ਵੀ ਇਸਨੂੰ ਮਿਲਣੀ ਲੋਕਾਂ ਦਾ ਵਿਗਾੜ ਕੇ ਵੀ ਆਪਣੇ ਵਿਗਾੜਿਆ ਹੋਰ ਫਲ ਆਪਣਾ ਵਿਗਾੜਿਆ ਉਹ ਵੀ ਆਪਣੇ ਵਿਗਾੜਿਆ ਜਿਹੜੇ ਪ੍ਰਚਾਰ ਘਟਿਆ ਬੁੱਝ ਕੇ ਕਰਦੇ ਨੇ ਜਿਵੇਂ ਵੈਗਰੂ ਵੈਗਰੂ ਵਾਲੇ ਲੱਗੇ ਹੋਏ ਨੇ ਜਿੰਨਾ ਵੈਗਰੂ ਵੈਗਰੂ ਨੂੰ ਲੋਕ ਖੰਡਨ ਕਰਦੇ ਨੇ ਉਹਨੇ ਜ਼ੋਰ ਨਾਲ ਲੱਗੇ ਹੋਏ ਨੇ ਵੀ ਅਸੀਂ ਇਸ ਨੂੰ ਜਿਉਂਦਾ ਰੱਖਣਾ ਥੋੜੀ ਨੂੰ ਉਹ ਉਹੀ ਗੱਲ ਕਰ ਰਹੇ ਨੇ ਉਹ ਉਹੀ ਗੁਰਮਤ ਤੋਂ ਬੜਾ ਤਕੜਾ ਵਿਰੋਧ ਕਰ ਰਹੇ ਨੇ ਆਪਣੇ ਹੋਮੇ ਨੂੰ ਪੱਠੇ ਪਾ ਰਹੇ ਨੇ ਵੀ ਅਸੀਂ ਆਪਣੀ ਜਿਹੜੀ ਹੈ ਵਿਚਾਰਧਾਰਾ ਨੂੰ ਜਿਉਂਦਾ ਰੱਖਣਾ ਪਤਾ ਨਹੀਂ ਕੀ ਮਿਲਦਾ ਉਹਨਾਂ ਨੂੰ ਇਹ ਬੁੱਧੀ ਐਸੀ ਹੋ ਜਾਂਦੀ ਹੁੰਦੀ ਹੈ ਪੰਡਤ ਦੀ ਵੀ ਬੁੱਧੀ ਐਸੀ ਹੋਈ ਸੀ ਉਹਨਾਂ ਦੀ ਵੀ ਐਸੀ ਹੋਈ ਹੋਈ ਹੈ ਬਸ ਇਹ ਗੱਲ ਨਹੀਂ ਹੁੰਦੀ ਹੈ ਜੇ ਪੁੱਠੀ ਬੁੱਧੀ ਹੁੰਦੀ ਹੈ ਨਾ ਮਤ ਪੁੱਠੀ ਹੋ ਜਾਂਦੀ ਹੈ ਫਿਰ ਇਦਾਂ ਹੀ ਕਰਦਾ ਕਰਦੇ ਨੇ ਲੱਗੇ ਹੋਏ ਨੇ ਬਾਵਜੂਦ ਇਹ ਕਹਿਣ ਦੇ ਕਿ ਹਰ ਆਦਮੀ ਤੂੰ ਤੂੰ ਕਰੇ ਹਰਟ ਵੀ ਤੂੰ ਤੂੰ ਕਰਦਾ ਵੈਰੂ ਵੈਰੂ ਕਰਦਾ ਤੂੰ ਤੂੰ ਉਹਨੂੰ ਤੂੰ ਤੂੰ ਕਰਦਾ ਤੇ ਹੁਣ ਵੈਰੂ ਵੈਰੂ ਕਰਦੇ ਨੇ ਗੱਲ ਇੱਕੋ ਹੀ ਹੈ ਮਤ ਥੋੜੀ ਸੇਵ ਹੋਈ ਹਾਂ ਥੋੜੀ ਮਤ ਹੈ ਉਹਨਾਂ ਆਪਣੇ ਜਾਣੇ ਸੇਵਾ ਕਰਦੇ ਨੇ ਸਿੱਖ ਸੰਗਤ ਦੀ ਪਰ ਨੁਕਸਾਨ ਨਹੀਂ ਹੁਣ ਤਾਂ ਉਹਨਾਂ ਨੂੰ ਪਤਾ ਸੇਵਾ ਨਹੀਂ ਕਰਦੇ ਪਹਿਲਾਂ ਤੇ ਹੀ ਪਤਾ ਉਹਨਾਂ ਨੂੰ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਉਹਨਾਂ ਨੂੰ ਪਹਿਲਾਂ ਤੇ ਹੀ ਪਤਾ ਸੀ ਉਹ ਨਹੀਂ ਸਿੱਖ ਸੀ ਮੂਰਤੀਆਂ ਉਹੀ ਆਏ ਨੇ ਗੁਰਦਾਸ ਦੇ 12 ਉਹਨਾਂ ਨੇ ਰੌਲਾ ਪਾਇਆ ਹੈ ਪ੍ਰਚਾਰ ਕੀਤਾ ਉਹ ਤਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਡ ਦਾਂਗੇ ਬਾਰਾਂ ਨਹੀਂ ਛੱਡਣੀ ਚੰਡੀਗੜ੍ਹ ਕਹਿੰਦੇ ਨਹੀਂ ਸੀ ਉਹ ਨਹੀਂ ਛੱਡਦੇ ਬਾਅਦ ਦੇ ਵਿੱਚ ਉਹ ਗੱਲ ਨਿਕਲ ਜਾਂਦੀ ਫਿਰ ਪਛਤਾਉਣ ਚਾਹੇ ਪਰ ਉਹ ਜਾਣ ਬੁੱਝ ਕੇ ਲੱਗੇ ਨੇ ਪਤਾ ਉਹਨਾਂ ਨੂੰ ਸਰ ਪਰ ਨਜ਼ਰ ਕਰੇ ਜੇ ਆਪਣੀ ਉਹਨਾਂ ਦੇ ਨਜ਼ਰ ਨਹੀਂ ਪਰਮੇਸ਼ਰ ਦੀ ਹੋਣੀ ਜਿਹੜੇ ਇਸ ਕੰਮ ਲੱਗੇ ਹੋਏ ਨੇ ਜਿਹੜਾ ਸੱਚ ਦੀ ਖੋਜ ਵਿੱਚ ਲੱਗਿਆ ਹੈ ਨਾ ਜਿਹਨੂੰ ਸੱਚ ਦੀ ਭੁੱਖ ਹੈ ਜਿਹਨੂੰ ਨਾਮ ਦੀ ਭੁੱਖ ਹੈ ਸੱਚੇ ਨਾਮ ਕੀ ਲੱਗਾ ਭੁੱਖ ਦੇਖੋ ਨਾਮ ਨਾਲ ਵੀ ਸੱਚਾ ਲਾਇਆ ਇਹਨਾਂ ਦਾ ਨਾਮ ਝੂਠਾ ਵੀ ਹੁੰਦਾ ਵੈਗਰੂ ਵੈਗਰੂ ਝੂਠਾ ਨਾਮ ਹੈ ਸੱਚਾ ਨਹੀਂ ਹੈ ਕਿ ਵੈਗਰੂ ਨੂੰ ਨਾਮ ਗੁਰਬਾਣੀ ਮੰਨਦੀ ਹੋਈ ਨਹੀਂ ਕਿਤੇ ਮਹਾਰਾਜ ਵੀ ਨਹੀਂ ਮੰਨਿਆ ਹੋਇਆ ਉਹਨਾਂ ਨੇ ਗੁਰਮੰਤਰ ਮੰਨਿਆ ਹੋਇਆ ਮੰਤਰ ਹੈ ਮੰਤਰ ਤਾਂ ਉਹਦਾ ਪੜੀਦਾ ਜਿਹਨੂੰ ਬਚ ਕਰਨਾ ਹੋਵੇ ਪਤਾ ਨਹੀਂ ਵੈਗਰੂ ਨੂੰ ਕੀ ਲੈਣਾ ਉਹਨਾਂ ਨੇ ਜੇ ਵੈਗਰੂ ਨੂੰ ਕੀ ਲੈ ਕੋਈ ਅਜ ਪਾਉਣਾ ਅਸੀਂ ਆਪਣੇ ਬਚ ਕਰਨਾ ਇਹ ਤਾਂ ਹੋ ਸਕਦਾ ਮੰਤਰ ਜੀ ਜਿਹਦਾ ਪੜੀਦਾ ਉਹਨੂੰ ਬਚ ਕਰਨ ਵਾਸਤੇ ਪੜੀਦਾ ਪਰ ਇੱਥੇ ਬਸ ਕਰਨਾ ਸੀ ਮਨ ਆਪਣਾ ਇਹ ਤਾਂ ਕਿਤੇ ਨਹੀਂ ਲਿਖਿਆ ਹੋਇਆ ਵੈਰੂ ਵੈਰੂ ਕਰਨਾ ਤੁਹਾਡਾ ਆਪਣਾ ਮਨ ਬਸ ਚੋਂ ਕਿਤੇ ਨਹੀਂ ਲਿਖਿਆ ਲਿਖਿਆ ਕੀ ਹੈ ਗਿਆਨ ਕਬੱਦਾ ਮਨ ਹੈ ਗਿਆਨ ਦੇ ਨਾਲ ਮਨ ਬਣਿਆ ਜਾਣਾ ਇਹ ਵਾਸਤੇ ਹੋਣਾ ਬਰਨਾ ਨਹੀਂ ਹੋਣਾ ਤਾਂ ਗਿਆਨ ਹੀ ਨਾ ਹੋਇਆ ਰਹੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਪਾਇਆ ਸੱਚ ਦਾ ਗਿਆਨ ਪਾਇਆ ਸੱਚ ਦਾ ਗਿਆਨ ਸੱਚ ਦਾ ਗਿਆਨ ਕੀ ਹੁੰਦਾ ਮਨ ਬੁੱਧੀ ਸੱਚ ਸਰੂਪ ਨੇ ਇਹਨਾਂ ਦਾ ਗਿਆਨ ਇਹ ਆਤਮਾ ਸੱਚ ਸਰੂਪ ਹੈ ਆਤਮਾ ਦਾ ਗਿਆਨ ਆਤਮ ਗਿਆਨ ਪਾਇਆ ਫਿਰ ਨਦਰੀ ਸਤਗੁਰ ਪਾਇਆ ਪਾਇਆ ਇਹ ਜੀਵ ਬਹੁਤੇ ਜਨਮ ਭਰਮ ਬਹੁਤ ਜਨਮਾਂ ਦੇ ਵਿੱਚ ਭਰਮ ਦਾ ਫਿਰਦਾ ਰਹੇ ਜੀਵ ਤਾਂ ਨਹੀਂ ਮਿਲਿਆ ਸੱਚਾ ਗਿਆਨ ਪਰ ਦੂਸਰੇ ਜਨਮਾਂ ਤਾਂ ਖਰ ਕੀ ਮਿਲਣਾ ਸੀ ਮਨੁੱਖਾ ਜਨਮ ਦੇ ਵੀ ਕਈ ਜਨਮ ਲਏ ਉਹ ਚ ਵੀ ਨਹੀਂ ਮਿਲਿਆ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾ ਹਾਂ ਸਤਿਗੁਰ ਸ਼ਬਦ ਸੁਣਾ ਫਿਰ ਸਤਿਗੁਰ ਸ਼ਬਦ ਸੁਣਾਇਆ ਅਸਲ ਚ ਸਤਗੁਰ ਨੇ ਸਤਿਗੁਰ ਨੇ ਸ਼ਬਦ ਸੁਣਾਇਆ ਸੁਣ ਕੇ ਆਪ ਬਿਨਾ ਕੰਨਾਂ ਤੇ ਮਨ ਬੁੱਧੀ ਨੂੰ ਫਿਰ ਇੱਕ ਬੋਲ ਕੌਣ ਰਿਹਾ ਫਿਰ ਸਤਗੁਰੂ ਸਾਹਿਬ ਸਤਗੁਰੂ ਤਾਂ ਖਾਲੀ ਕੋਈ ਨਹੀਂ ਨਾਮ ਪਾਇਆ ਮਨ ਬੁੱਧੀ ਨੇ ਸਤਗੁਰ ਤੋਂ ਅਸਲ 'ਚ ਹੱਡ ਬੀਤੀ ਹੈ ਸਾਰੀ ਕਹਾਣੀ ਤੋਂ ਹੱਡ ਬੀਤੀ ਹੈ ਜੋ ਪ੍ਰਾਪਤੀ ਹੋਈ ਹੈ ਉਹ ਦੱਸੀ ਹੈ ਇਹ ਜੀਵ ਬਹੁਤੇ ਜਨਮ ਭ੍ਰਮ ਆਪਣੀ ਗੱਲ ਦੱਸੀ ਹੈ ਬਹੁਤ ਜਨਮਾਂ 'ਚ ਭ੍ਰਮ ਹੈ ਉਹ ਆਇਆ ਦੂਰੋਂ ਚੱਲ ਕੇ ਇਹ ਵੀ ਆਪਣੀ ਹੱਡਬੀਤੀ ਹੈ ਤਾਂ ਕਿਤੇ ਜਾ ਕੇ ਸਤਿਗੁਰੂ ਨੇ ਸ਼ਬਦ ਸੁਣਾਇਆ ਸਤਿਗੁਰੂ ਨੂੰ ਸੁਣਿਆ ਤਾਂ ਸੁਣਾਇਆ ਨਾ ਸਤਿਗੁਰੂ ਸ਼ਬਦ ਸੁਣਾਇਆ ਸੁਣਾਇਆ ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ ਥੋੜੇ ਲੋਕਾਂ ਨੂੰ ਸਾਰਿਆਂ ਨੂੰ ਇੱਕ ਗੱਲ ਕਹੀ ਹੈ ਹੱਡ ਕਿ ਸਤਿਗੁਰ ਤੋਂ ਵੱਡਾ ਕੋਈ ਦਾਤਾ ਨਹੀਂ ਹੈ ਦਾਤਾ ਬਹੁਤ ਲੋਕ ਮੰਗਦੇ ਨੇ ਦੇਵੀ ਦੇਵਤਿਆਂ ਤੋਂ ਮੰਗਦੇ ਨੇ ਅਰਦਾਸਾਂ ਕਰਦੇ ਨੇ ਪਰ ਉਹ ਦਾਤ ਨਹੀਂ ਮੰਗਦੇ ਜਿਹੜੀ ਸਭ ਤੋਂ ਵੱਡੀ ਹੈ ਮੰਗਦੇ ਹੀ ਨਹੀਂ ਜੋ ਕੁਝ ਮੰਗਦੇ ਨੇ ਉਹ ਮੰਗਣ ਵਾਲੀ ਚੀਜ਼ ਹੀ ਨਹੀਂ ਹੈ ਜੋ ਅਸੀਂ ਮੰਗਦੇ ਹਾਂ ਮੰਗਣ ਵਾਲੀ ਨਹੀਂ ਹੈ ਉਹ ਤਾਂ ਬਿਨਾਂ ਮੰਗੇ ਤੇ ਮਿਲਦੀ ਹੈ ਉਹ ਤਾਂ ਮਿਲਣੀ ਹੋਈ ਮਿਲਣੀ ਹੈ ਉਹ ਨਾ ਮੰਗੇ ਤੇ ਰੁਕਦੀ ਹੈ ਨਾ ਮੰਗੇ ਤੇ ਮਿਲਦੀ ਹੈ ਜੇ ਕਹੇ ਮੈਨੂੰ ਨਾ ਦੇ ਤਾਂ ਨਾ ਰੁਕਦੀ ਹੈ ਜੋ ਸਰੀਰ ਵਾਸਤੇ ਖਬਰਾਂ ਕਿਹਦੇ ਵਾਸਤੇ ਜਿਹੜੀ ਜ਼ਾਤ ਹੈ ਖਬਰਾਂ ਅਸੀਂ ਉਹਦੇ ਰਖਵਾਲੇ ਹੀ ਆ ਸੂਬੇ ਧਨ ਰਾਖਣ ਕੋ ਦਿਆ ਮੁਗਦ ਕਹੇ ਤਾਂ ਮੇਰਾ ਤਾਂ ਤਾਂ ਤੈਨੂੰ ਦਿੱਤਾ ਕਿਸੇ ਵਾਸਤੇ ਤੇਰੇ ਵਾਸਤੇ ਤਾਂ ਦਿੱਤਾ ਹੀ ਨਹੀਂ ਤੂੰ ਤਾਂ ਰਖਵਾਲ ਹੈ ਕੋਈ ਜ਼ਰੂਰੀ ਗੱਲ ਨਹੀਂ ਜੋ ਸਾਨੂੰ ਮਿਲਦਾ ਸਾਡੇ ਵਾਸਤੇ ਉਹ ਪਤਾ ਨਹੀਂ ਕਿਹਦੇ ਵਾਸਤੇ ਪਤਾ ਨਹੀਂ ਕਿਹਦੇ ਵਾਸਤੇ ਉਹ ਤਾਂ ਖਜ਼ਾਨਚੀ ਹੈ ਰਖਵਾਲ ਹੈ ਸੋ ਤਾਂ ਰੱਖਣ ਵਾਸਤੇ ਦਿੱਤਾ ਨੂੰ ਰਾਖੀ ਕਰਨ ਵਾਸਤੇ ਵੀ ਤੂੰ ਰੱਖ ਛੱਡ ਵਰਤਣਾ ਨਹੀਂ ਹੈ ਤੇ ਤੋ ਕਹਿੰਦਾ ਮੇਰਾ ਮੈਨੂੰ ਮਿਲੇ ਇਹ ਜੀ ਗੱਲ ਸਾਰਿਆਂ ਦੀ ਹੈ ਸਤਗੁਰ ਜੀਵਨ ਦਾਤਾ ਕੋ ਨਹੀਂ ਉਹ ਦਾਤ ਦਿੰਦਾ ਜਿਹੜੀ ਕਿਤੋਂ ਮਿਲਦੀ ਹੋਈ ਨਹੀਂ ਹੈ ਕੋਈ ਦੇ ਹੀ ਨਹੀਂ ਸਕਦਾ ਸਤਗੁਰ ਤਾਂ ਫਿਰ ਅੰਦਰ ਹੈ ਬਾਹਰੋਂ ਕੀ ਮੰਗਦੇ ਬਾਹਰੋਂ ਅਸੀਂ ਕੀ ਮੰਗਦੇ ਹਾਂ ਸਤਗੁਰ ਉਹ ਤਾਰ ਹੈ ਜਿਹਦੇ ਵਿੱਚ ਸੱਚਖੰਡ ਦੇ ਪਾਵਰ ਹਾਊਸ ਤੋਂ ਸ਼ਕਤੀ ਆ ਰਹੀ ਹੈ ਸਿੱਧੀ ਡਾਇਰੈਕਟ ਪਾਵਰ ਉਸ ਨਾਲ ਜੁੜਿਆ ਹੈ ਤਾਂ ਬਸੋ ਤਾਰ ਨਾਲ ਤਾਰ ਟੱਚ ਹੋਈ ਬੁੱਧੀ ਤਾਰ ਟੱਚ ਹੋਈ ਉਹਦੇ ਨਾਲ ਜਾਣਣ ਹੋ ਗਿਆ ਤੁੰਨੇ ਜਾਣਣ ਉਹਦੇ ਨਾਲ ਮਿਲੇ ਨਾਲ ਹੋਣਾ ਮਿਲੇ ਤੇ ਸਤਗੁਰ ਗਿਆ ਸੱਚ ਪਾਇਆ ਮਿਲੀ ਹੈ ਜਦ ਬੁੱਧੀ ਸਤਗੁਰ ਨਾਲ ਮਿਲੀ ਹੈ ਨਾ ਜੁੜੀ ਹੈ ਤਾਂ ਸੱਚ ਪਾਇਆ ਸਤਗੁਰ ਨਾਲ ਜੁੜਦੀ ਨਹੀਂ ਮਨ ਨਾਲ ਜੁੜੀ ਹੋਈ ਹੈ ਮਨਮੁਖੀ ਹੈ ਸਤਗੁਰ ਦੀ ਗੱਲ ਤਾਂ ਮੰਨਦੀ ਹੋਈ ਨਹੀਂ ਅੰਤਰਾਤਮਾ ਦੀ ਗੱਲ ਤਾਂ ਮੰਨਦੀ ਹੋਈ ਨਹੀਂ ਇਹ ਨੇੜੇ ਵੀ ਨਹੀਂ ਜਾਂਦੀ ਉਹਦੇ ਤੇ ਜੁੜੀ ਤਾਂ ਮਨ ਨਾਲ ਹੈ ਮਨ ਨੂੰ ਇਛਾ ਮਾਇਆ ਦੀ ਨੇ ਮਨ ਮਾਇਆ ਵਿੱਚ ਫਸ ਰਹੇ ਹੋ ਜਦ ਸਤਗੁਰ ਨਾਲ ਬੁੱਧ ਮਿਲੀ ਹੈ ਤਾਂ ਮਨ ਦਾ ਤਿਆਗ ਕਰਕੇ ਮਿਲੀ ਹੈ ਮਨ ਦੇ ਸਾਰੇ ਦੁੱਖ ਦੂਰ ਕਰਨ ਵਾਸਤੇ ਹੀ ਮਿਲੀ ਹੈ ਮਨ ਦੀਆਂ ਇੱਛਾਵਾਂ ਦਾ ਬਲੀਦਾਨ ਕਰਕੇ ਮਿਲੀ ਹੈ ਤੇਰੀ ਨਹੀਂ ਕੋਈ ਗੱਲ ਬਣਨੀ ਜਿੰਨੀਆਂ ਤੇਰੀਆਂ ਇੱਛਾ ਪੂਰੀਆਂ ਕੀਤੀਆਂ ਤੇਰੀ ਬਿਮਾਰੀ ਵਧੀ ਹੈ ਤੇਰੀ ਬਿਮਾਰੀ ਹੁਣ ਮੈਂ ਹਟਾਉਣੀ ਹੈ ਇਹ ਤਾਂ ਜੋ ਕੁਝ ਤਾਂ ਖਾਦਾ ਗਿਆ ਇਹਦੇ ਨਾਲ ਬਿਮਾਰੀਆਂ ਵਧੀਆਂ ਨੇ ਵਧੀਆਂ ਨੇ ਤੂੰ ਬਿਮਾਰ ਹੈ ਤੈਨੂੰ ਕੀ ਪਤਾ ਵੀ ਇਲਾਜ ਕੀ ਹੈ ਤੂੰ ਤਾਂ ਇਹ ਕਹੀ ਜਾਂਦਾ ਮੇਰਾ ਉਹ ਚੀਜ਼ ਨੂੰ ਜੀ ਕਰਦਾ ਮੇਰਾ ਉਹ ਚੀਜ਼ ਨੂੰ ਜੀ ਕਰਦਾ ਬਾਹਰ ਜਿਹੜੇ ਇਲਾਜ ਦੱਸਣ ਵਾਲੇ ਨੇ ਨੀਮ ਹਕੀਮ ਖਤਰਾ ਜਾਨ ਨੀਮ ਮੁੱਲਾ ਖਤਰਾ ਇਮਾਨ ਦੇਖੋ ਉਹਨਾਂ ਨੇ ਮੁਸਲਮਾਨਾਂ ਨੇ ਗੱਲ ਕਹਿਤੀ ਸੀ ਨੀਮ ਹਕੀਮ ਜਿਹੜਾ ਖਤਰਾ ਜਾਨ ਜਾਨ ਨੂੰ ਖਤਰਾ ਜਿਹੜਾ ਨੀਮ ਮੁੱਲਾ ਮੁੱਲਾ ਪੂਰਾ ਨਹੀਂ ਜਾਣਦਾ ਇਸਲਾਮ ਦੀ ਸਮਝ ਉਹ ਇਮਾਨ 'ਚ ਖਤਰਾ ਪੈਦਾ ਕਰ ਦੂਗਾ ਸਾਡੇ ਨੀਮ ਜਿਹੜੇ ਨਾ ਪ੍ਰਚਾਰਕ ਉਹਨਾਂ ਨੇ ਖਤਰਾ ਇਮਾਨ ਪੈਦਾ ਕਰਤਾ ਸਿੱਖੀ ਨੂੰ ਖਤਰਾ ਪੈਦਾ ਕਰਤਾ ਸਿੱਖੀ ਨੂੰ ਅੱਜ ਕਿਉਂ ਖਤਰਾ ਹੈ ਪ੍ਰਚਾਰਕ ਗਲਤ ਨੇ ਬੁੱਝ ਕੇ ਨੇ ਜਾਂ ਗਿਆਨਤਾ ਬਸ ਨੇ ਠੀਕ ਨਹੀਂ ਕਰਦੇ ਬੁੱਝ ਕੇ ਕੁਝ ਅਗਿਆਨਤਾ ਵਸ ਨੇ ਕੁਝ ਬੁੱਝ ਕੇ ਇਸ ਕਰਕੇ ਸਿੱਖੀ ਜਿਹੜੀ ਹੈ ਇਹਦੀ ਇਹ ਹਾਲਤ ਤਰਸਯੋਗ ਹਾਲਤ ਜਾਂਦੀ ਸਿੱਖੀ ਉਹਨਾਂ ਨੇ ਗੱਲ ਕਹਿਤੀ ਸੀ ਅਸੀਂ ਹੁਣ ਤੇ ਡਰਦੇ ਸੀ ਉਹ ਕਾਲ ਦਸ ਬਿਠਾਲੇ ਹਰੇ ਡਰ ਕੋਈ ਬੋਲਿਆ ਤਾਂ ਸਦਲੋ ਇਹ ਬਿਠਾਲਿਆ ਕਿਉਂ ਸੀ ਇਹ ਵੀ ਇਹ ਸ਼ਾਤਰ ਦਿਮਾਗਾਂ ਦੀ ਗੜ ਸੀ ਇਹ ਤੇ ਖਰਾਬ ਨਾ ਕੋਈ ਬੋਲੇ ਫੇਰ ਵੀ ਕਲੀਅਰ ਨਹੀਂ ਕਰ ਰਹੇ ਕੋਈ ਗੱਲ ਬੰਦ ਕਮਰੇ 'ਚ ਕਰਦੇ ਨੇ ਕਿਉਂ ਇਹ ਬੰਦ ਚੋਰੀ ਹੈ ਸੱਚ ਤਾਂ ਮੈਦਾਨ 'ਚ ਫੈਸਲੇ ਹੁੰਦੇ ਰਹੇ ਨੇ ਖਾਲਸੇ ਦੇ ਸਾਰਿਆਂ ਦੇ ਸਾਹਮਣੇ ਬੰਦ ਕਮਰੇ ਚੋਰ ਫੈਸਲਾ ਕਰਦੇ ਨੇ ਚੋਰ ਹਰਾਮ ਖੋਰ ਫੈਸਲਾ ਕਰਦੇ ਨੇ ਸੰਗਤ ਨੂੰ ਨਹੀਂ ਦੱਸਣ ਇਹ ਚੋਰਾਂ ਦੇ ਹੱਥ 'ਚ ਆ ਗਿਆ ਸਾਦਾ ਨਹੀਂ ਗੱਲ ਚੋਰਾਂ ਨੇ ਪ੍ਰਚਾਰ ਕਰ ਚੋਰ ਕਿਵੇਂ ਪ੍ਰਚਾਰ ਕਰ ਦੂਗਾ ਚੋਰ ਕੀ ਹੁੰਦਾ ਚੋਰ ਹਰਾਮ ਖੋਰ ਹੁੰਦਾ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮ ਖੋਰ ਚੋਰ ਹਰਾਮ ਖੋਰ ਹਮੇਸ਼ਾ ਧਰਮ ਨੂੰ ਵਿਗਾੜਦਾ ਹੁੰਦਾ ਸ਼ਰਧਾ ਵਧਾਉਣਾ ਹੁੰਦਾ ਹੈ ਭਰੋਸਾ ਘਟਾਉਣਾ ਹੁੰਦਾ ਭਰੋਸਾ ਘਟਾ ਕੇ ਹੀ ਸ਼ਰਧਾ ਵਧਦੀ ਹੈ ਜਿਹੜਾ ਭਰੋਸੇ ਵਾਲਾ ਹੁੰਦਾ ਉਹਦੀ ਸ਼ਰਧਾ ਨਹੀਂ ਹੁੰਦੀ ਨਾਨਕ ਕੋਲ ਯਕੀਨ ਭਰੋਸਾ ਸੀ ਉਹਦੀ ਸ਼ਰਧਾ ਨਹੀਂ ਸੀ ਪੱਥਰ ਤੇ ਭਗਤਾਂ ਅੰਦਰ ਭਰੋਸਾ ਸੀ ਸ਼ਰਧਾ ਹੈ ਨਹੀਂ ਸੀ ਜੇ ਸ਼ਰਧਾ ਹੁੰਦੀ ਕਦੇ ਬੋਲ ਸ਼ਰਧਾ ਬਾਣ ਨਹੀਂ ਬੋਲ ਸਕਦਾ ਧਰਮ ਦੇ ਖਿਲਾਫ ਚਾਹੇ ਧਰਮ ਝੂਠਾ ਹੀ ਹੋਵੇ ਵਾਲਾ ਤਾਂ ਡਰਦਾ ਹੁੰਦਾ ਹੈ ਵਾਂ ਡਰਦਾ ਹੁੰਦਾ ਡਰਪੋਕ ਹੁੰਦਾ ਭਰੋਸੇ ਵਾਲਾ ਡਰਪੋਕ ਹੁੰਦਾ ਨਹੀਂ ਜਿਹਨੂੰ ਆਪਣੇ ਆਪ ਤੇ ਭਰੋਸਾ ਹੈ ਉਹ ਜੰਗ 'ਚ ਜਾ ਕੇ ਲੜਦਾ ਹੈ ਮੈਦਾਨ 'ਚ ਜਿਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਲੜਨਾ ਹੋਇਆ ਅੰਦਰੋਂ ਅੰਦਰੋਂ ਬਾਹਰ ਨਹੀਂ ਨਿਕਲਦਾ ਅੰਦਰੋਂ ਗੱਲ ਬਾਹਰ ਤਾਂ ਨਿਕਲਦੀ ਹੈ ਜਾਂ ਨਿਰਪੈ ਹੋ ਕੇ ਨਿਕਲਦੀ ਹੈ ਸੰਤ ਕਿਉਂ ਨਹੀਂ ਨਿਕਲਦੇ ਅੰਦਰੋਂ ਬਾਹਰ ਭੋਰਿਆਂ 'ਚ ਬੰਦ ਨੇ ਡਰਦੇ ਨੇ ਵੀ ਜਿਹੜਾ ਭਲ ਬਣੀ ਹੋਈ ਹੈ ਜਾਂਦੀ ਰਹੂਗੀ ਜੇ ਕਿਸੇ ਨੇ ਕੋਈ ਪੁੱਛ ਲਿਆ ਸਾਨੂੰ ਪਤਾ ਹੈ ਨਹੀਂ ਕਿਸੇ ਦਾ ਗਿਆਨ ਦੀ ਘਾਟ ਹੈ ਅਗਿਆਨਤਾ ਹੈ ਅਗਿਆਨਤਾ ਜ਼ਾਹਰ ਹੋ ਜੂ ਹੁਣ ਲੋਕ ਬ੍ਰਹਮ ਗਿਆਨੀ ਕਹਿੰਦੇ ਨੇ ਫਿਰ ਕਿਸੇ ਨੇ ਕਹਿਣਾ ਨਹੀਂ ਇਹ ਡਰ ਹੈ ਪਰ ਜਿਹਨੂੰ ਜਿਹਦੇ ਕੋਲ ਸੱਚ ਹੈ ਉਹ ਕਹਿੰਦੇ ਡਰੇ ਝੂਠਾ ਡਰੇ ਸੱਚਾ ਕਿਉਂ ਡਰੇ ਹੁਣ ਝੂਠੇ ਆਪਣੀ ਭਲ ਬਣਾਈ ਬੈਠੇ ਨੇ ਉਹਨੇ ਸਾਰੀ ਦੁਨੀਆ ਨੱਥੀ ਹੋਈ ਹੈ ਆਪਣੇ ਮਗਰ ਲਾਈ ਹੋਈ ਹੈ ਝੂਠ ਦੇ ਸੱਤੇ ਕਮਾਈ ਖਾਂਦੇ ਨੇ ਇਸ ਕਰਕੇ ਸੱਚ ਇਹਨਾਂ ਸਾਰਿਆਂ ਨੂੰ ਖਤਰਾ ਹੈ ਸੱਚ ਦਾ ਸੰਤ ਦਾ ਸੰਤ ਦੇ ਖਿਲਾਫ ਹੈ ਬਾਣੀ ਸੰਤ ਅਮਰਤਾਰੀ ਹੋ ਗਏ ਉਪਰ ਸਿਖਾਉਣ ਲੱਗੇ ਗੱਲ ਨਹੀਂ ਬਦਲੀ ਆਪਣੀ ਵਿਚਾਰਧਾਰਾ ਗੁਰਮਤ ਵਾਲੀ ਨਹੀਂ ਹੈ ਵਿਚਾਰਧਾਰਾ ਉਹੀ ਹੈ ਇਧਰ ਵੜ ਗਈ ਵੀ ਇਹਨੂੰ ਦੱਬ ਕੇ ਰੱਖੀਏ ਹੁਣ ਫੇਰ ਤੇ ਬਦਲ ਲਿਆ ਸਾਡਾ ਨੇ ਭੇਖੇ ਬੱਲੇ ਸੰਤਾਂ ਨੇ ਹੋਰ ਕੁਝ ਨਹੀਂ ਹੈ ਗੁਰੂ ਨੇ ਸਿੱਖ ਬਣਾਏ ਨੇ ਸੰਤ ਬਣਾਏ ਹੀ ਨਹੀਂ ਸੰਤਾਂ ਨੂੰ ਉਪਦੇਸ਼ ਦੇ ਕੇ ਸਿੱਖ ਬਣਾਇਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਐ ਸ਼ਬਦ ਨਾਲ ਗੁਰਬਾਣੀ ਦਾ ਪਿਆਰ ਸਿੱਖਾਂ ਦਾ ਸੀ ਸੰਤਾਂ ਦਾ ਨਹੀਂ ਸੀ ਸੰਤ ਮਾਲਾ ਫੇਰਦੇ ਸੀ ਉਹਨਾਂ ਨੂੰ ਕਹੇ ਛੱਡ ਦੋ ਮਾਲਾ ਇਹਦੇ ਨਾਲ ਪਿਆਰ ਕਰੋ ਸੁਣੋ ਸੰਤੋ ਇਹ ਸ਼ਬਦ ਗੁਰਬਾਣੀ ਸੁਣੋ ਆਰੇ ਇਹਦੇ ਨਾਲ ਪਿਆਰ ਕਰੋ ਇਹਦਾ ਮਤਲਬ ਇਹ ਹੈ ਭਗਤੀ ਦਾ ਇਹ ਤਾਂ ਭਗਤੀ ਉੱਥੇ ਹੀ ਇਹਦਾ ਪ੍ਰਚਾਰ ਕਿਉਂ ਨਹੀਂ ਕਰਦੇ ਪ੍ਰਚਾਰ ਕਰਨ ਉਹਨਾਂ ਦੇ ਖਿਲਾਫ ਹੈ ਪ੍ਰਚਾਰ ਤਾਂ ਨਹੀਂ ਕਰਦੇ ਪ੍ਰਚਾਰ ਦੇ ਖਿਲਾਫ ਹੋ ਦੇ ਉਹ ਗੱਲ ਕਰਦੇ ਦੱਸਣ ਜਿਹੜੀ ਗੁਰਬਾਣੀ 'ਚ ਲਿਖੀ ਹੋਈ ਹੈ ਦੱਸਦੇ ਨੇ ਨੰਗੇ ਹੁੰਦੇ ਨੇ ਆਪ ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਾਰੇ ਲੋਕ ਸੁਣ ਲੋ ਸਤਿਗੁਰ ਜੀਵਨ ਦਾਤਾ ਕੋਈ ਨਹੀਂ ਹੈ ਸੰਤਾਂ ਦੇ ਪੱਲੇ ਕੱਖ ਨਹੀਂ ਹੈ ਸਤਿਗੁਰ ਦੀ ਗੱਲ ਹੈ ਸਤਗੁਰ ਜਿਹੜਾ ਬਣਦਾ ਬਲਾਨ ਚ ਆਵੇ ਸਾਧ ਸੰਤ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਸਤਗੁਰ ਜੇ ਵੜਦਾ ਤਾਂ ਕੋਈ ਨਹੀਂ ਲਿਖਿਆ ਹੋਇਆ ਸੰਤ ਕੁਝ ਕਿਸੇ ਨੂੰ ਦੇ ਸਕਦਾ ਗੱਲ ਗਲਤ ਹੈ ਜਿਹੜਾ ਦਾ ਗਿਆਨ ਹੈ ਸੰਤ ਕੋ ਦਾ ਗਿਆਨ ਹੁੰਦਾ ਹੀ ਨਹੀਂ ਸੰਤ ਗਿਆਨ ਵਿਹੁਣੇ ਹੁੰਦੇ ਨੇ ਜਿਹੜੇ ਸੰਤ ਗਿਆਨ ਗਿਆਨ ਬਣ ਨਹੀਂ ਹੁੰਦੇ ਨੇ ਨਾ ਉਹ ਗੁਰ ਪਹਿਲਾਂ ਹੁੰਦੇ ਨੇ ਸੰਤ ਬਾਅਦ ਚ ਹੁੰਦੇ ਨੇ ਭਾਵ ਹੋਆ ਗੁਰ ਸੰਤ ਬੁਲਾਇਆ ਜਿਹੜਾ ਸੰਤ ਗਿਆਨ ਨਹੀਂ ਕਰਾ ਸਕਦਾ ਸੱਚ ਦਾ ਉਹ ਸੰਤ ਨਹੀਂ ਹੈ ਗੁਰ ਸੰਤ ਹੈ ਸਾਡੇ ਕੱਲਾ ਸੰਤ ਨਹੀਂ ਹੈ ਉਹ ਹਰ ਕਾ ਸੰਤ ਹੈ ਜਿਹੜਾ ਉਹ ਪ੍ਰਮਾਣ ਹੈ ਸਾਡੇ ਕੱਲਾ ਸੰਤ ਪ੍ਰਮਾਣ ਨਹੀਂ ਹੈ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਕੱਲਾ ਸੰਤ ਜਿਹਨਾਂ ਨਾਲ ਲੱਗਾ ਬਨਾਰਸ ਦਾ ਠੱਗ ਹੈ ਜਿਹੜਾ ਸੰਤ ਹੈ ਅਸਲੀ ਉਹਦੇ ਨਾਲ ਹਰਕਾ ਸੰਤ ਲੱਗਿਆ ਹੈ ਸੰਤ ਤਾਂ ਹੈ ਕਿਹਦਾ ਸੰਤ ਹੈ ਸੰਤ ਕਿਸੇ ਦਾ ਹੁੰਦਾ ਹੈ ਸੰਤ ਇੰਡੀਪੈਂਡੈਂਟ ਨਹੀਂ ਹੈ ਹਰ ਕਾ ਸੰਤ ਜਿਹੜਾ ਸਿੱਖ ਹੈ ਗੁਰ ਕਾ ਸਿੱਖ ਹੁੰਦਾ ਗੁਰ ਕਾ ਸਿੱਖ ਬੜ ਭਾਗੀ ਹੈ ਸਿੱਖ ਕੱਲਾ ਸ਼ਬਦ ਨਹੀਂ ਆ ਸਕਦਾ ਗੁਰ ਕਾ ਸਿੱਖ ਹੁੰਦਾ ਕੱਲਾ ਸ਼ਬਦ ਨਹੀਂ ਹੈ ਸਿੱਖ ਕੱਲਾ ਸ਼ਬਦ ਅਸੀਂ ਵਰਤਦੇ ਹਾਂ ਗਲਤ ਹੈ ਗੁਰਕਾ ਸਿੱਖ ਹੁੰਦਾ ਸਿੱਖ ਕਿਸੇ ਦਾ ਹੁੰਦਾ ਗੁਰਕਾ ਸਿੱਖਾ ਹਰਕਾ ਸੰਤ ਹੈ ਇਹ ਦੋਏ ਪ੍ਰਮਾਣ ਨੇ ਗੁਰਬਾਣੀ ਚ ਹਰਕਾ ਸੰਤ ਪ੍ਰਮਾਣ ਹੈ ਗੁਰਕਾ ਸਿੱਖ ਪ੍ਰਮਾਣ ਹੈ ਜੇ ਕੱਲਾ ਸਿੱਖ ਕਹਿੰਦਾ ਉਹ ਵੀ ਗਲਤ ਹੈ ਕਿਸੇ ਦਾ ਹੈ ਉਹ ਉਹ ਵੀ ਗਲਤ ਹੈ ਜੇ ਕੱਲਾ ਸੰਤ ਕਹਿੰਦਾ ਉਹ ਵੀ ਗਲਤ ਹੈ ਹਰ ਕਾ ਸੰਤ ਹੈ ਗੁਰ ਕਾ ਸਿੱਖ ਹਰ ਹਰ ਗੁਰਗੁਰ ਗੁਰਗੁਰ ਹਰ ਹਰ ਹਰ ਹਰ ਗੁਰ ਕੋਈ ਦੇ ਨਾਮ ਨੇ ਦੋਏ ਹਰ ਹਰ ਗੁਰਗੁਰ ਗੁਰਗੁਰ ਹਰ ਹਰ ਹਰ ਹਰ ਗੁਰਗੁਰ ਕਰਤਾ ਰੇ ਹਰ ਹਰ ਗੁਰਗੁਰ ਕਰਤਾ ਰੇ ਕਿਉਂਕਿ ਹਰ ਵੀ ਜੋਤ ਸਰੂਪ ਹੈ ਗੁਰ ਵੀ ਜੋਤ ਸਰੂਪ ਹੈ ਹਰ ਨੂੰ ਇਹ ਗੁਰ ਕਿਹਾ ਹੋਇਆ ਸਤਗੁਰ ਮਿਲੀ ਐ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਸਤਗੁਰ ਮਿਲੀ ਐ ਮਿਲ ਗਈ ਸਤਗੁਰ ਨੂੰ ਆਤਮਾ ਸੁਰਤ ਸਤਗੁਰ ਨਾਲ ਇੱਕ ਹੋ ਗਿਆ ਜਦੋਂ ਇੱਕ ਹੋ ਗਈ ਨਾ ਆਤਮਾ ਅਰ ਪ੍ਰਾਤਮਾ ਪ੍ਰਾਤਮਾ ਸਤਗੁਰ ਹੈ ਤੇ ਆਤਮਾ ਸਿੱਖ ਹੈ ਹੁਣ ਆਤਮਾ ਨੇ ਮਿਲਣਾ ਸਤਗੁਰ ਦੇ ਨਾਲ ਪ੍ਰਾਤਮਾ ਨਾਲ ਇਹ ਉਹ ਸਮੇਂ ਮਿਲਦਾ ਜਦੋਂ ਪਾਵਰ ਹਾਊਸ ਦੇ ਵਿੱਚੋਂ ਇਹਦੇ ਚ ਪਾਵਰ ਛੱਡ ਦਿੱਤੀ ਸਤਗੁਰ ਸਤਗੁਰ ਕਦ ਬਣਦਾ ਅੰਦਰ ਅੰਦਰਲਾ ਗੁਰ ਸਤਗੁਰ ਕਦ ਬਣਦਾ ਅੰਦਰ ਵਾਲਾ ਪਹਿਲਾਂ ਗੁਰ ਹੈ ਸਤਗੁਰ ਕਦ ਬਣਦਾ ਵਾਇਰਿੰਗ ਫਿੱਟਾ ਬਿਜਲੀ ਛੱਡੀ ਨਹੀਂ ਅਜੇ ਵਜਾ ਤੇ ਛੱਡਦੀ ਨਾ ਫਿਰ ਸਤਗੁਰ ਬਣ ਗਿਆ ਫਿਰ ਹੱਥ ਲਾਓ ਇਹਨੂੰ ਕਿਹੜਾ ਲਾਉਂਦੇ ਉਤੋਂ ਨੇ ਛੱਡੀ ਨਹੀਂ ਬਿਜਲੀ ਇਹਦੇ ਵਿੱਚ ਤਾਰ ਹੈਗੀ ਹੈ ਫਿੱਟ ਸਭ ਕੁਝ ਹੈ ਜਦ ਉਹਨੇ ਛੱਡਦੀ ਨਾ ਕਰੰਟ ਇਹਦੇ ਵਿੱਚ ਫਿਰ ਇਹ ਸਤਗੁਰ ਹੈ ਉਹ ਤਾਂ ਪਹਿਲਾਂ ਨਹੀਂ ਸਤਗੁਰ ਹੁੰਦਾ ਉਹ ਸਤਗੁਰ ਤੇ ਖਾਲੀ ਕੋਈ ਨਹੀਂ ਇਹ ਹੈ ਵਾਇਰਿੰਗ ਸਾਰੀ ਫਿੱਟ ਹੈ ਪਰ ਕਰੰਟ ਜਦ ਆਉਂਦੀ ਹੈ ਨਾ ਸਿੱਧੀ ਬਾਣੀ ਧੁਰਕੀ ਮੇਰਾ ਉਹ ਉਦੋਂ ਸਤਗੁਰ ਹੈ ਉਦੋਂ ਹੀ ਇਹ ਮਿਲਦੀ ਆ ਜਾ ਕੇ ਇਹਦੇ ਨਾਲ ਉਦੋਂ ਪਹਿਲਾਂ ਮਿਲਦੀ ਵੀ ਹੈ ਨਹੀਂ ਉਦੋਂ ਪਹਿਲਾਂ ਵਾਲਾ ਸ਼ਬਦ ਮੰਨਣਾ ਨਾ ਮੰਨਣਾ ਬੁੱਧੀ ਮਨ ਬੁੱਧੀ ਦੀ ਮਰਜ਼ੀ ਹੈ ਬਾਅਦ ਵਾਲਾ ਮੰਨਣਾ ਨਾ ਮੰਨਣਾ ਬੁੱਧੀ ਦੀ ਮਰਜ਼ੀ ਨਹੀਂ ਹੈ ਬਾਅਦ ਵਾਲਾ ਨਹੀਂ ਦੀ ਮਰਜ਼ੀ ਹੈ ਬਾਦਾਂ ਉਹਨੇ ਛੜਦਾ ਹੀ ਨਹੀਂ ਖਿੱਚ ਕੇ ਬਿਜਲੀ ਨੂੰ ਇੱਕ ਵਾਰ ਹੱਥ ਲੱਗਿਆ ਤੇ ਛੜਦੀ ਨਹੀਂ ਤਾਂ ਉਹ ਤਾਂ ਕਿੱਡੀ ਦੂਰੋਂ ਖਿੱਚ ਲੈਂਦੀ ਹੈ ਪਾਵਰ ਉਹ ਤਾਂ ਬਹੁਤ ਦੂਰੋਂ ਖਿੱਚ ਲੈਂਦੀ ਹੈ ਸ਼ਕਤੀ ਉਹ ਤਾਂ ਨਹੀਂ ਬਚ ਕੇ ਜਾ ਸਕਦਾ ਕੋਈ ਕਿਤੇ ਵੀ ਇੱਕ ਸਕਿੰਟ ਦੇ ਵਿੱਚ ਸਾਰੇ ਮੁਕਤ ਕਰਨੇ ਨੇ ਉਹ ਪਾਵਰ ਸਾਰੀ ਛੱਡ ਦੇਣੀ ਉਹਨੇ ਫੁੱਲ ਪਾਵਰ ਫਿਰ ਕੌਣ ਬਚੂਗਾ ਉੱਥੇ ਉਹਨੂੰ ਨਾ ਮੰਨਣਾ ਨਹੀਂ ਹੋ ਸਕਦਾ ਉਹਨੂੰ ਨਾ ਮੰਨੇ ਕੋਈ ਇਹ ਨਹੀਂ ਹੋ ਸਕਦਾ ਨਦੀ ਦਰਿਆ ਵਗਦਾ ਹੈ ਤੁਸੀਂ ਨਾਓ ਚਾਹੇ ਨਾ ਨਾਓ ਤੁਹਾਡੀ ਮਰਜ਼ੀ ਹੈ ਨਾ ਗਿੱਲੇ ਹੋਵੇ ਚਾਹੇ ਨਾ ਹੋਵੇ ਪੈਦਾ ਹੋਵੇ ਨਾ ਵੀ ਝੜੀ ਲੱਗੀ ਹੋਵੇ ਫਟੇ ਹੀ ਨਾ ਫਿਰ ਤੁਸੀਂ ਭੱਜ ਲਓ ਕਿਧਰੋਂ ਭੱਜਦੇ ਉਹ ਹਟਦਾ ਹੀ ਨਹੀਂ ਵੀ ਜਦ ਬਾਹਰ ਨਿਕਲੋਗੇ ਜਾਂ ਫਿਰ ਜਾਓਗੇ ਜੇ ਭਲਾ ਘਰ 'ਚ ਵੀ ਵੜੇ ਹੋਏ ਉਹਨੇ ਹਟਣਾ ਹੀ ਨਹੀਂ 24 ਘੰਟੇ 12 ਮਹੀਨੇ 30 ਦਿਨ ਹਟਣਾ ਹੀ ਨਹੀਂ ਨੇ ਸੁੱਕੇ ਰਹਿ ਕੇ ਦਿਖਾਓ ਕਿ ਰਹਿ ਜੋਗੇ ਸੁੱਕਾ ਰਹਿ ਨਹੀਂ ਸਕਦਾ ਆਖਰ ਮੈਂ ਬਾਹਰ ਨਿਕਲੂ ਭਾਈ ਹੁਣ ਮੀਂਹ ਤਾਂ ਹੁੰਦਾ ਹੀ ਨਹੀਂ ਆਪਣਾ ਕੰਮ ਤਾਂ ਕਰ ਲਓ ਕੋਈ ਰੋਟੀ ਪਾਣੀ ਦਾ ਖਾਣ ਪੀਣ ਦਾ ਤਾਂ ਕਰੋ ਹੀ ਲਾ ਉਹ ਤਾਂ ਨਹੀਂ ਬਚਿਆ ਜਾ ਸਕਦਾ ਸਤਗੁਰ ਉਦੋਂ ਹੈ ਜਦੋਂ ਪਾਵਰ ਹਾਊਸ ਸੱਚਖੰਡ ਤੇ ਬਾਣੀ ਦੇ ਨਾਲੇ ਜੁੜ ਗਿਆ ਜਦ ਸੁਣੀ ਤੁਹਾਰੀ ਬਾਣੀ ਬਾਣੀ ਜਦ ਬਾਣੀ ਸੁਣੀ ਹੈ ਨਾ ਉਦੋਂ ਇਹ ਸਤਗੁਰ ਹੈ ਉਦੋਂ ਸੁਰਤ ਮਿਲੀ ਹੋਈ ਫਿਰ ਛੁੱਟ ਨਹੀਂ ਸਕਦੀ ਜਿਵੇਂ ਕੋਈ ਚੀਜ਼ ਕਰੰਟ ਹੋਵੇ ਉਹਨੂੰ ਲੱਗ ਜਵੇ ਛੱਡਿਆ ਵੀ ਨਹੀਂ ਛੁੱਟਦੀ ਫਿਰ ਉਹ ਜੇ ਆਦਮੀ ਉਹਦੇ ਨਾਲ ਲੱਗ ਜਵੇ ਉਹ ਖਿੱਚ ਕੇ ਤੋੜਨਾ ਪੈਂਦਾ ਟੁੱਟ ਨਹੀਂ ਸਕਦਾ ਸੁਰਤ ਉਹਦੇ ਨਾਲ ਜੁੜ ਜਵੇ ਜਿਵੇਂ ਮੈਗਨੇਟ ਲੋਹੇ ਨੂੰ ਫੜ ਲੈਂਦਾ ਉਹ ਤਾਂ ਫੜ ਲੈਂਦੀ ਹੈ ਫਿਰ ਨਹੀਂ ਛੁੱਟ ਸਕਦੀ ਸੁਰ ਤੋੜੀ ਨਾ ਹੈ ਉਹ ਕੀ ਹੈ ਕਿਉਂ ਨਹੀਂ ਟੁੱਟਦੀ ਤੋੜੀ ਸਤਲਾ ਨਹੀਂ ਫੜਿਆ ਹੋਇਆ ਉਹ ਕਹਿੰਦਾ ਹੁਣ ਮੈਂ ਤੋੜਦਾ ਟੁੱਟਦੀ ਨਹੀਂ ਛੋੜੀ ਨਾ ਛੁੱਟਾ ਛੁੱਟਾ ਐਸੀ ਮਾਰੋ ਨਹੀਂ ਐਨੀ ਮਜ਼ਬੂਤੀ ਨਾਲ ਫੜ ਲਿਆ ਉਹਦੀ ਖਿੱਚ ਐਨੀ ਹੈ ਛੁੱਟੇ ਨਹੀਂ ਸਕਦਾ ਜੋ ਲਾਲ ਵਿੱਚ ਚਮਕ ਨੇ ਫੜ ਲਈ ਲੋਹੇ ਦੀ ਕੋਈ ਚੀਜ਼ ਉਹਦੀ ਉਹ ਨਾਲੇ ਉੱਠੂ ਜੇ ਜਦੋਂ ਲੈ ਜੂ ਸਤਿਗੁਰੂ ਮਿਲੀ ਐ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਸਤਿਗੁਰ ਮਿਲੀ ਐ ਸੱਚ ਪਾਇਆ ਸਤਿਗੁਰ ਅਰਥ ਸੱਚ ਦੀ ਪ੍ਰਾਪਤੀ ਹੁੰਦੀ ਹੈ ਜਿਨੇ ਵਿੱਚੋਂ ਆਪ ਗਵਾਇਆ ਜਿਨੀ ਵਿੱਚੋਂ ਆਪ ਗਵਾਇਆ ਦਾ ਇਹ ਨਹੀਂ ਹੈਗਾ ਕਿ ਪਹਿਲਾਂ ਆਪ ਗਵਾਇਆ ਫਿਰ ਸੱਚ ਪਾਇਆ ਨਾ ਨਾ ਨਾ ਨਾ ਅਸਲ ਦੇ ਵਿੱਚ ਹੁਣ ਸੱਚ ਪਾਏ ਤੋਂ ਬਾਅਦ ਜਿਹੜਾ ਮਾੜਾ ਮੋਟਾ ਆਪਾ ਰਹਿ ਗਿਆ ਸੀ ਨਾ ਉਹ ਹੁਣ ਗਿਆ ਸਾਰੇ ਬਾਹਰ ਜੇ ਕੋਈ ਰਹਿ ਸੀ ਨਾ ਮਾੜੀ ਮੋਟੀ ਕਿਤੇ ਕਿਸੇ ਖੁੰਝੇ ਭਰਮ ਦੀ ਗੁੰਜਾਇਸ਼ ਸੀ ਆਪਣੀ ਇੱਛਾ ਕੋਈ ਸੀ ਆਪਣੀ ਕੋ ਮਰਜ਼ੀ ਕਿਸੇ ਕਿਸਮ ਦੀ ਸੀ ਜਾਂ ਸੱਚ ਪਾਤਾ ਕਿਦੋਂ ਪੈ ਗਿਆ ਬਸ ਉਹ ਖਾਰਾ ਹੀ ਖਤਮ ਹੋ ਗਿਆ ਜਿੰਨਾ ਚਿਰ ਸੱਚ ਪਾਇਆ ਨਹੀਂ ਸੀ ਉਹਨਾਂ ਚਿਰ ਭਰਮ ਸੀ ਨਾਮ ਕੀ ਹੁੰਦਾ ਕੀ ਇਹ ਨੁਕਤਾ ਕੀ ਇਹ ਇੱਥੇ ਉਹ ਜਿਹੜਾ ਸੱਚ ਦਾ ਭਰਮ ਸੀ ਸੱਚ ਕੀ ਹੁੰਦਾ ਹੈ ਨਾਮ ਦਾ ਭਰਮ ਸੀ ਨਾਮ ਕੀ ਹੁੰਦਾ ਹੈ ਉਹ ਪਾਇਆ ਤੇ ਪਤਾ ਲੱਗਿਆ ਵੀ ਨਾਮ ਆ ਹੁੰਦਾ ਉਹ ਭਰਮ ਉਹਦੇ ਨਹੀਂ ਜਾਣ ਸਾਰਾ ਦੁਨੀਆ ਦਾ ਭਰਮ ਤਿੰਨ ਲੋਕ ਦਾ ਚੱਕਿਆ ਗਿਆ ਚੌਥੇ ਲੋਕ ਵਾਲਾ ਭਰਮ ਜਿਹੜਾ ਉਹ ਉਹ ਦੇਖਦੇ ਹੀ ਪ੍ਰਮਾਣ ਹੈ ਜਿਹੜਾ ਉਹ ਚਾਹੇ ਬੁੱਝ ਲਿਆ ਪਰ ਦੇਖਿਆ ਨਹੀਂ ਦੇਖਣ ਦੇ ਬੁਝਿਆ ਸੀ ਗਾਂ ਜਾ ਕੇ ਟੈਲੀ ਕੀਤਾ ਜੈਸਾ ਸਤਿਗੁਰੂ ਸੁਣੀਦਾ ਤੈਸਾ ਹੀ ਮੈਂ ਤੈਸੋ ਹੀ ਮੈਂ ਜੇ ਦੇਖ ਲਿਆ ਭਰਮ ਤਾਂ ਗਿਆ ਪਹਿਲਾਂ ਸੁਣੀਦਾ ਹੀ ਸੀ ਜੇ ਪੈ ਗਿਆ ਸੱਚ ਫਿਰ ਪਤਾ ਲੱਗਿਆ ਵੀ ਆਹ ਸੱਚ ਹੈ ਅਸਲ ਦੇ ਵਿੱਚ ਦੇਖੇ ਤੇ ਹੀ ਆਖਰੀ ਭਰਮ ਗਿਆ ਭਰਮ ਦਾ ਨਾਸ ਤਾਂ ਹੋਇਆ ਜਿਸ ਵਿੱਚੋਂ ਆਪ ਗਵਾਇਆ ਆਪ ਕੀ ਸੀ ਭਰਮ ਆਪ ਸੀ ਇਹਦਾ ਭਰਮ ਕਰਕੇ ਹੀ ਆਪਾ ਪੈਦਾ ਹੁੰਦਾ ਆਪਾ ਭਾਵੇ ਚ ਜੇ ਭਰਮ ਹੈ ਨਹੀਂ ਆਪਾ ਭਾਵੇ ਨਹੀਂ ਜੇ ਭਰਮ ਹੈ ਨਹੀਂ ਫਿਰ ਮੈਂ ਨਹੀਂ ਕੁਝ ਹੋ ਨਹੀਂ ਕੁਝ ਆਇਆ ਨਾ ਮੋਰਾ ਫਿਰ ਤਾਂ ਇਹ ਗੱਲ ਹੈ ਜੇ ਭਰਮ ਹੈ ਫਿਰ ਸਭ ਕੁਝ ਮੇਰਾ ਹੀ ਮੇਰਾ ਫਿਰ ਤੂੰ ਹੈ ਹੀ ਨਹੀਂ ਜਦ ਹਮ ਹੋਤੇ ਸਭ ਤੂੰ ਨਹੀਂ ਸਭ ਤੂੰ ਨਹੀਂ ਤੂੰ ਕਿੱਥੇ ਹੈ ਇਹ ਤਾਂ ਵਹੀ ਮੈਂ ਆ ਸਾਰੇ ਅਬ ਤੂੰ ਹੀ ਮੈਂ ਨਾ ਹੁਣ ਅੰਦਰ ਸੱਚ ਪੈ ਗਿਆ ਹੁਣ ਝੂਠ ਗਿਆ ਝੂਠ ਹੈ ਨਹੀਂ ਜਿਨੀ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ ਹੁਣ ਸਾਰੇ ਸੰਸਾਰ ਦੇ ਵਿੱਚ ਔਰ ਸੰਸਾਰ ਤੋਂ ਬਾਹਰ ਔਰ ਅੰਦਰ ਸੱਚ ਦਾ ਗਿਆਨ ਹੋ ਗਿਆ ਜੇ ਸੱਚ ਦਾ ਗਿਆਨ ਹੋ ਗਿਆ ਇਹ ਗੁਰੂ ਦੀ ਅਵਸਥਾ ਹੁਣ ਹੁਣ ਇਹ ਗੁਰਮੁਖ ਦੀ ਅਵਸਥਾ ਆ ਗੁਰਮੁਖ ਦੀ ਅਵਸਥਾ ਝੂਠਾ ਦੀ ਪਛਾਣ ਹੋ ਜਾਣੀ ਗੁਰਮੁਖ ਖੋਟੇ ਖਰੇ ਪਛਾਣ ਖੋਟੇ ਖਰੇ ਦੀ ਪਛਾਣ ਹੋ ਜਵੇ ਇਹ ਉਹ ਅਵਸਥਾ ਦੀ ਗੱਲ ਹੈ ਜਿਹਨੂੰ ਸੱਚੋ ਸੱਚ ਬੁਝਾਇਆ ਸੰਸਾਰ ਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ ਇਸ ਅਵਸਥਾ 'ਚ ਬਾਣੀ ਰਚੀ ਹੈ ਇਸ ਅਵਸਥਾ ਸਾਰੀਆਂ ਦੀਆਂ ਖੋਟਾਂ ਦਸੀਆਂ ਨੇ ਸੁਝਾ ਦਿੱਤੇ ਨੇ ਉਹਨਾਂ ਦੀਆਂ ਕਵੀਆਂ ਦੱਸ ਕੇ ਉਹਨਾਂ ਨੂੰ ਦਿਸ਼ਾਹੀਨ ਕਿੱਥੋਂ ਹੋ ਗਏ ਦੱਸ ਕੇ ਫੇਰ ਲੈਣ ਤੇ ਲਿਆਉਣ ਦੇ ਸੁਝਾਅ ਦਿੱਤੇ ਨੇ